ਤ੍ਰੁਮ ਸ਼ਬਦ ਕੋ ਆਦ ਵਿਚਾਰੋ ਪ੍ਰਿਸ਼ਟਨ ਪਦ ਕਹਿ ਹੀਏ ਵਿਚਾਰੋ ਸਭ ਹੀ ਨਾਮ ਤੁਕੇ ਹੋਵੈ ਜੋ ਕੋ ਚਤੁਰ ਚਿਤ ਮੈਂ ਜੋਵੈ ਤਾਰ ਪਦ ਮੁਖ ਤੇ ਆਦ ਉਚਾਰੋ ਪ੍ਰਿਸ਼ਟਨ ਪਦ ਕੋ ਬਹੁਰ ਵਿਚਾਰੋ ਨਾਮ ਤੁਕੇ ਕੇ ਸਭ ਜੀ ਜਾਨੋ ਜਾਂ ਮੈਂ ਕਛੂ ਭੇਦ ਨਹੀਂ ਮਾਨੋ ਰੂਖ ਸ਼ਬਦ ਕੋ ਆਦ ਉਚਾਰੋ ਪ੍ਰਿਸ਼ਟਨ ਪਦ ਕਹਿ ਬਹੁਰ ਵਿਚਾਰੋ ਸਭੀ ਨਾਮ ਤੁਕੇ ਕੇ ਹੋਈ ਜਾਂ ਮੈਂ ਕਹੂ ਭੇਦ ਨਹੀਂ ਕੋਈ ਉਤਪੁਜ ਪਦ ਕੋ ਆਦ ਉਚਾਰੋ ਪ੍ਰਿਸ਼ਠਣ ਪਦ ਕਹਿ ਹੀਏ ਵਿਚਾਰੋ ਸਭ ਹੀ ਨਾਮ ਤੁਪਕ ਕੇ ਜਾਨੋ ਯਾ ਮੈਂ ਕਛੂ ਭੇਦ ਨਹੀਂ ਮਾਨੋ ਤਰ ਸੋ ਸ਼ਬਦ ਕੋ ਆਦ ਉਚਾਰੋ ਬਹੁਤ ਪ੍ਰਿਸ਼ਠਣੀ ਸ਼ਬਦ ਵਿਚਾਰੋ ਸਭ ਹੀ ਨਾਮ ਤੁਪਕ ਕੇ ਜਾਨੋ ਯਾ ਮੈਂ ਕਛੂ ਭੇਦ ਨਾ ਪਛਾਨੋ ਪਤਰੀ ਪਦ ਕੋ ਆਦ ਬਖਾਨੋ ਪ੍ਰਿਸ਼ਠਨ ਸ਼ਬਦ ਸੋ ਬਹੁਤ ਪਰਮਾਨੋ ਸਭ ਹੀ ਨਾਮ ਤੁਪਕ ਕੇ ਜਾਨੋ ਯਾ ਮੈਂ ਕਛੂ ਭੇਦ ਨਹੀਂ ਮਾਨੋ ਅੜਿਲ ਧਰਾ ਧਾਰ ਪਦ ਪ੍ਰਥਮ ਉਚਾਰਨ ਕੀ ਦਿਆ ਪ੍ਰਿਸ਼ਨ ਪਦ ਕੋ ਬਵਰ ਠੌਰ ਤਹ ਦੀ ਦਿਆ ਸਗਲ ਤੁਬਕ ਕੇ ਨਾਮ ਚਤਰ ਦੀ ਜਾਨੀਐ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਮਾਨੀਐ ਦੋਹਰਾ ਧਰਾ ਰਾਜ ਪ੍ਰਿਥਮੈ ਉਚਰ ਪੁਨ ਪ੍ਰੇਸ਼ਣ ਪਦ ਦੇਹੋ ਨਾਮ ਤੁਬਕ ਕੇ ਹੋ ਤੈ ਚੀਨ ਚਤੁਰ ਚਿਤ ਲੇਹੋ ਧਰਾ ਆਦ ਸ਼ਬਦ ਉਚਰ ਕੈ ਨਾਇਕ ਅੰਤੋਚਾਰ ਪ੍ਰਿਸ਼ਟ ਭਾਗ ਬੰਦੂਕੇ ਲੀਜਹੁ ਨਾਮ ਸੁਧਾਰ ਚਉਪਈ ਤਰਾ ਸ਼ਬਦ ਕੋ ਆਦ ਬਖਾਨਉ ਨਾਇਕ ਸ਼ਬਦ ਤਹਾਂ ਬਨ ਠਾਨਉ ਪ੍ਰਿਸ਼ਟਣ ਪਦ ਕੋ ਬਹੁ ਉਚਰੀਐ ਨਾਮ ਤੁਖ ਕੇ ਸਵੈ ਵਿਚਰੀਐ ਤਰਨੀ ਪਦ ਪ੍ਰਥਮੈ ਲਿਖ ਡਾਰੋ ਰਾਵ ਸ਼ਬਦ ਤੇ ਅੰਤ ਉਚਾਰੋ ਪ੍ਰਿਸ਼ਟਣ ਬਹੁ ਸ਼ਬਦ ਕੋ ਦੀਜੈ ਨਾਮ ਪਛਾਨ ਤੁਖ ਕੋ ਲੀਜੈ ਤਰਨੀ ਪਤ ਪਦ ਆਦ ਉਚਾਰੋ ਪ੍ਰਿਸ਼ਟਨ ਸ਼ਬਦ ਹੈ ਬਹੁ ਸਵਾਰੋ ਨਾਮ ਕੇ ਸਭ ਜੀ ਜਾਨੋ ਯਾ ਮੈਂ ਕਛੂ ਭੇਦ ਨਹੀਂ ਮਾਨੋ ਤਰਾ ਰਾਟ ਪਦੇ ਆਦ ਉਚਾਰੋ ਬ੍ਰਿਸ਼ਟਨ ਭਗਤ ਕੋ ਸੁਧਾਰੋ ਨਾਮ ਤੁਮਕ ਜਾਨੋ ਮਨ ਮਾਹੀ ਯਾ ਮੈਂ ਭੇਦ ਨਾਇਕ ਹੂ ਨਾਹੀ ਤਰਾ ਰਾਜਪੁਰ ਆਦ ਉਚਰੀਐ ਤਾਹ ਪ੍ਰਿਸ਼ਣੀ ਬਹੁਰ ਸੁਧਰੀਐ ਸਭ ਸ੍ਰੀ ਨਾਮ ਤੁਮਕ ਕੇ ਹੋਵਹਿ ਜਾ ਕੇ ਸਭ ਗੁਣ ਜਨ ਗੁਣ ਜੋਵਹਿ ਤਰਾ ਸ਼ਬਦ ਕੋ ਆਦ ਉਚਾਰੋ ਪ੍ਰਿਸ਼ਨ ਸਭ ਸੁਨ ਸੁਧਾਰੋ ਸਗਲ ਨਾਮ ਤੁਮਕ ਕੇ ਜਾਨੋ ਯਾ ਮੈਂ ਕਛੂ ਭੇਦ ਨਹੀਂ ਮਾਨਉ ਤਰਾ ਸ਼ਬਦ ਕੋ ਆਤਮ ਨੀਜੈ ਇੰਦਰ ਸ਼ਬਦ ਤਾ ਪਾਛੈ ਦੀਜੈ ਪ੍ਰਿਸ਼ਨ ਪ੍ਰਸ਼ਨ ਕੋ ਬਹੁਰ ਵਿਚਾਰੋ ਸਗਲ ਤੁਭ ਕੇ ਨਾਮ ਵਿਚਾਰੋ ਤਰਾ ਸ਼ਬਦ ਕੋ ਆਦ ਉਚਰਿਐ ਪਾਲਕ ਸ਼ਬਦ ਸੋਅੰਤ ਵਿਚਰਿਐ ਪ੍ਰਸ਼ਨ ਪਦ ਕੋ ਬਹੁਰ ਬਖਾਨੋ ਸਭੀ ਨਾਮ ਤੁਭ ਕੇ ਜਾਨੋ ਤਰਜ ਸ਼ਬਦ ਕੋ ਆਦ ਬਖਾਨੋ ਨਾ ਸ਼ਬਦ ਤੇ ਅੰਤ ਪ੍ਰਮਾਨੋ ਪ੍ਰਸ਼ਨ ਸ਼ਬਦ ਸੁਭੌਰ ਪਨੀਜੈ ਨਾਮ ਜਾਣ ਤੁਭ ਕੋ ਲੀਜੈ ਸ਼ਬਦ ਕੋ ਆਸ ਦੀਜੈ ਨਾਇਕ ਪਦ ਕੋ गौर ਪਨੀਜੈ ਪ੍ਰਸ਼ਨ ਸਭ ਸੋਨਤ ਬਖਾਨੋ ਸਭੀ ਨਾਮ ਤੁਖ ਕੇ ਮਾਨੋ ਫਾਲ ਪਦ ਆਦ ਉਚਾਰਨ ਕੀਜੈ ਤਾ ਪਾਛੈ ਨਾਇਕ ਪਦ ਦੀਜੈ ਭੁਨ ਪ੍ਰਿਸ਼ਠਣ ਤੁਮ ਸ਼ਬਦ ਉਚਾਰੋ ਨਾਮ ਤੁਖ ਕੇ ਸਗਲ ਵਿਚਾਰੋ ਸਰਜ ਸ਼ਬਦ ਕੋ ਆਦ ਉਚਰੀਐ ਰਾਜ ਸ਼ਬਦ ਕੋ ਬੌਰ ਸਤਰੀਐ ਤਾ ਪਾਛੇ ਪ੍ਰਿਸ਼ਠਣ ਪਦ ਦੀਜੈ ਨਾਮ ਤੁਫੰਗ ਜਾਣ ਜੀ ਲੀਜੈ ਤਰਨੀ ਜਾ ਪਦ ਆਦਮ ਨਿਜੈ ਰਾਠ ਸ਼ਬਦ ਤਾ ਪਾਛੈ ਦਿਜੈ ਪ੍ਰਿਸ਼ਣ ਪਦ ਕੋ ਅੰਤ ਬਖਾਨੋ ਨਾਮ ਤੁਮਕ ਸਭ ਭੇਦ ਨਾ ਮਾਨੋ ਬ੍ਰਿਛ ਸ਼ਬਦ ਕੋ ਆਤਮਨੀ ਨਿਜੈ ਤਾ ਪਾਛੈ ਰਾਜਾ ਪਦ ਦੀਜੈ ਪ੍ਰਿਸ਼ਣ ਸਭ ਸੋ ਅੰਤ ਉਚਾਰੋ ਨਾਮ ਤੁਮਕ ਕੇ ਸਗਲ ਵਿਚਾਰੋ ਤਰ ਰੋਹ ਅਨਜ ਆਦ ਪਦ ਦੀਜੈ ਨਾਇਕ ਪਦ ਕੋ ਬੌਰ ਪਨੀਜੈ ਪ੍ਰਿਸ਼ਣ ਸ਼ਬਦ ਅੰਤ ਕੇ ਦੀਨੇ ਨਾਮ ਤੁਮਕ ਕੇ ਹੋਏ ਨਵੀਨੇ ਦੋਹਰਾ ਤਰ ਰੋ ਪ੍ਰਿਸ਼ਨ ਪ੍ਰਿਥਮੀ ਮੁਖ ਤੇ ਕਰੋ ਉਚਾਰ ਨਾਮ ਤੁਮਕੇ ਹੋਤ ਹੈ ਚੀਨ ਚਤੁਰ ਨਿਰਧਾਰ ਸੋ ਕਵ ਕਤਰ ਤੇ ਕੁੰਦਨੀ ਪ੍ਰਿਥਮਾ ਕਰੋ ਉਚਾਰ ਨਾਮ ਤੁਮਕੇ ਹੋਤ ਹੈ ਲੀਜੋ ਸੁਮਤ ਸਵਾਰ ਅੜਿਲ ਕਾਸ਼ ਕੁੰਦਨੀ ਆਦ ਉਚਾਰਨ ਕੀਤੀਐ ਨਾਮ ਤੁਮਕੇ ਚੀਨ ਚਤੁਰ ਚਿਤ ਲੀਜੀਐ ਬ੍ਰਿਥ ਜਵਾਸ ਨੇ ਸ਼ਬਦ ਬਕਤਰ ਤੇ ਭਾਖਿਆ ਹੋ ਨਾਮ ਤੁਮਕੇ ਜਾਨ ਹਿਰਦੈ ਮੈਂ ਰਾਖੀਐ ਤਾਰੇ ਏ ਸਰਜਾ ਸਭ ਸੋਅੰਤ ਬਖਾਨੀਐ ਤਾ ਪਾਛੇ ਕੁੰਦਨੀ ਬਹੁਰ ਪਦ ਠਾਨੀਐ ਸੋ ਕਾਭੀ ਸਭੈ ਚਿਤ ਮਾਇ ਸੋ ਸਾਜ ਵਿਚਾਰਿਓ ਹੋ ਨਾਮ ਤੁਮਕ ਕੇ ਸਕਲ ਨ ਸੰਕੋਚਾਰਿਓ ਦਰਜ ਵਾਸਨੀ ਆਸੋ ਸ਼ਬਦ ਬਖਾਨੀਐ ਨਾਮ ਤੁਮਕ ਕੇ ਸਕਲ ਸੋ ਕਾਭੀ ਮਨ ਮਾਨੀਐ ਯਾ ਮੈਂ ਸੰਕ ਕਛੂ ਹਿਰਦੈ ਮੈਂ ਕੀਜੀਐ ਹੋ ਜਹਾਂ ਜਹਾਂ ਏ ਨਾਮ ਚਹੋ ਤਾ ਦੀਜੀਐ ਚੌਪੀ ਹੂੰ ਸ਼ਬਦ ਕੋ ਆਦ ਉਚਾਰੋ ਜਾ ਪਦ ਤੇ ਪਾਛੈ ਦੈ ਡਾਰੋ ਨਾਮ ਤੁਕ ਕੇ ਸਭ ਜੀ ਜਾਨੋ ਯਾ ਮੈਂ ਕਛੂ ਭੇਦ ਨਹੀਂ ਮਾਨੋ ਪ੍ਰਿਥੀ ਸ਼ਬਦ ਕੋ ਆਦ ਉਚਾਰੋ ਤਾ ਪਾਛੇ ਜਾ ਪਦ ਦੈ ਡਾਰੋ ਨਾਮ ਤੁਫੰਗ ਜਾਣ ਜੀ ਲੀਜੈ ਚਹੀਐ ਜਹਾਂ ਤਹੀਂ ਪਦ ਦੀਜੈ ਬਸਦਾ ਸ਼ਬਦ ਸੋ ਆਦ ਬਖਾਨਹੁ ਤਾ ਪਾਛੇ ਜਾ ਪਦ ਕਹੋ ਠਾਨੋ ਨਾਮ ਤੁਮਕੇ ਸਭ ਜੀ ਜਾਨੋ ਜਾਂ ਮੈਂ ਕਛੂ ਭੇਦ ਨਹੀਂ ਮਾਨੋ ਪ੍ਰਥਮ ਬਸੁੰਦਰਾ ਸਬਦ ਉਚਰੀਐ ਤਾ ਪਾਛੇ ਜਾ ਪਦ ਦੇ ਡਰੀਐ ਨਾਮ ਤੁਪ ਕੇ ਸਭ ਜੀ ਲਈਐ ਚਈਐ ਜਹਾਂ ਤਹੀਂ ਪਦ ਕਹੀਐ ਤਰਨੀ ਪਦ ਕੋ ਆਦਬਖਾਨੋ ਤਾ ਪਾਛੇ ਜਾ ਪਦ ਕੋ ਢਾਨੋ ਨਾਮ ਤੁਕ ਕੇ ਸਭ ਹੀ ਲਈਐ ਚਈਐ ਜਹਾਂ ਤਹੀਂ ਪਦ ਕਹੀਐ ਛੰਦ ਬੱਲੀ ਸਿਆਦ ਬਖਾਨ ਬਾਸਨੀ ਪੁਨ ਪਦ ਠਾਨ ਨਾਮੈ ਤੁਕ ਸਭ ਹੋਏ ਨਹੀਂ ਭੇਦ ਜਾ ਮਹਿ ਕੋਏ ਪਈ ਸਿੰਘ ਸ਼ਬਦ ਕੋ ਆਦ ਬਖਾਨ ਤਾ ਪਾਛੇ ਅਰਿ ਸ਼ਬਦ ਸੋ ਠਾਨ ਨਾਮ ਤੁਕ ਕੇ ਸਗਲ ਪਛਾਨੋ ਯਾ ਮੈਂ ਕਛੂ ਭੇਦ ਨਹੀਂ ਮਾਨੋ ਪੁੰਡਰੀਕ ਪਦ ਆਦ ਉਚਾਰੋ ਤਾ ਪਾਛੇ ਅਰਿ ਪਦ ਦੈ ਡਾਰੋ ਨਾਮ ਤੁਪਕ ਕੇ ਸਭ ਲਹਿ ਲੀਜੈ ਯਾ ਮੈਂ ਕਛੂ ਭੇਦ ਨਹੀਂ ਕੀਜੈ ਆ ਸ਼ਬਦ ਹਰ ਜਛ ਉਚਾਰੋ ਤਾ ਪਾਛੇ ਅਰਿ ਪਦ ਦੈ ਡਾਰੋ ਨਾਮ ਤੁਪਕ ਕੇ ਸਭ ਜੀ ਲਈਓ ਚਈਐ ਨਾਮ ਜਹਾਂ ਤਹ ਕਈਓ ਛੰਦ ਮਿਰਗ ਰਾਜ ਆਦਿ ਵਿਚਾਰੇ ਅਰ ਸ਼ਬਦ ਬਹੁ ਸੁਧਾਰੇ ਤਉ ਫੰਗ ਨਾਮ ਪਛਾਨ ਨਹੀਂ ਭੇਦ ਮਹਿਮਾਨ ਚਉਪਈ ਆਦ ਸ਼ਬਦ ਮਿਰਗ ਰਾਜ ਉਚਾਰੋ ਤਾ ਪਾਛੇ ਰਿਪ ਪਦ ਦੇ ਡਾਰੋ ਨਾਮ ਤੁਕ ਕੇ ਸਗਲ ਪਛਾਨੋ ਯਾ ਮੈਂ ਕਛੁ ਭੇਦ ਨਹੀਂ ਜਾਣੋ ਪਸਪਤੇਸ ਪਦ ਪ੍ਰਥਮ ਪਨਿਜੈ ਤਾ ਪਾਛੈ ਪਦ ਕੋ ਦਿਜੈ ਨਾਮ ਤੁਕ ਕੇ ਸਭ ਜੀ ਜਾਣੋ ਯਾ ਮੈਂ ਕਛੁ ਭੇਦ ਨਹੀਂ ਮਾਨੋ ਦੋਹਰਾ ਸਕਲ ਪਸਨ ਕੇ ਨਾਮ ਲੈ ਸਤਰ ਸ਼ਬਦ ਕਹਿ ਅੰਤ ਸਭ ਹੀ ਨਾਮ ਤੋਂ ਫੰਗ ਕੇ ਨਿਕਸਤ ਚਲਤ ਅਨੰਤ ਮ੍ਰਿਗ ਪਦ ਆਦ ਬਖਾਨ ਕਹਿ ਪਤ ਪਦ ਬਹੁ ਰੁਚਾਰ ਹਰਿ ਕਹਿ ਨਾਮ ਤੋਂ ਫੰਗ ਕੇ ਲੀਜੈ ਸੋ ਕਬ ਸੁਧਾਰ ਛੰਦ ਮ੍ਰਿਗ ਸ਼ਬਦ ਆਦ ਬਖਾਨ ਪਾਛੈ ਸੋ ਪਤ ਪਦ ਠਾਨ ਰਿਵ ਸ਼ਬਦ ਬਹੁ ਰੁਚਾਰ ਸਭ ਨਾਮ ਤੁਕ ਵਿਚਾਰ ਸਿੰਘੀ ਪ੍ਰਥਮ ਪਦ ਪਾਖ ਹਰ ਸ਼ਬਦ ਕਹਿ ਲਖ ਰਾਖ ਹਰ ਸ਼ਬਦ ਬੌਰ ਬਖਾਨ ਸਭ ਨਾਮ ਤੁਮਕ ਪਛਾਨ ਛੰਦ ਵੱਡਾ ਪਤ ਸ਼ਬਦ ਆਦ ਉਚਾਰ ਕੈ ਮ੍ਰਿਗ ਸ਼ਬਦ ਬਹੁਰ ਬਖਾਨੀਐ ਹਰ ਸ਼ਬਦ ਬਹੁਰ ਉਚਾਰ ਕੈ ਨਾਮਾ ਤੁਮਕ ਪਹਿਚਾਨੀਐ ਨਹੀਂ ਭੇਦ ਆ ਮੈਂ ਨੈਕ ਹੈ ਸਭ ਸੋ ਕਬ ਮਾਨਹੁ ਚਿਤ ਮੈਂ ਜਹ ਜਾਨੀਐ ਤਹ ਦੀਦੀਐ ਪਦ ਔਰ ਛੰਦ ਕਬਿਤ ਮੈਂ ਚਉ ਪਈ हरण शब्द को आत्मनि जय ताप आछे पाति पद को दिजय ताप आछे हरि शब्द उचारो नाम तुम कह सगल विचारो सिंगी आदुचारण की जय ता पाछे पाति पद कहो दिजय सत्र शब्द कहो और बखानो नाम तुम के सगल पछानो कृष्णा जिन पद आद उचारो तापा छे पति पद दय डारो नाम तुपक के सब पहचानो या मैं भेद न को जानो दोहरा ਨੈਨੋ ਤੁਮ ਪਦ ਪਕਤਰ ਤੇ ਪ੍ਰਥਮੈ ਕਰੋ ਉਚਾਰ ਪਾਤਿਆਰ ਕਹਿ ਕਰ ਤੁਪਕ ਕੇ ਲੀਜੋ ਨਾਮ ਸੁਧਾਰ ਚਉਪਈ ਸਵੈਤਾ ਸਵੈਤ ਤਨ ਆਦ ਉਚਾਰੋ ਤਾ ਪਾਛੇ ਪਦ ਸਭ ਸਵਾਰੋ ਰਿਪ ਪਦ ਬਹੁਰ ਉਚਾਰਨ ਕੀਜੈ ਨਾਮ ਤੁਪ ਕੋ ਸਭ ਲਖ ਲੀਜੈ ਅੜਿਲ ਮ੍ਰਿਗੀ ਸ਼ਬਦ ਕੋ ਆਦ ਉਚਾਰਨ ਕੀਤੀਐ ਤਾ ਪਾਛੈ ਨਾਇਕ ਸੋ ਸ਼ਬਦ ਕਹੋ ਦੀਜੈ ਸਤਰ ਸ਼ਬਦ ਕੈ ਨਾਮ ਕੇ ਜਾਣੀਐ ਹੋ ਜਉਨ ਠੌਰ ਪਦ ਰੁਚੈ ਸੋ ਤਹੀ ਬਖਾਨੀਐ ਸੇਤ ਅਸਿਤ ਅਜਨਾ ਕੇ ਆਦ ਉਚਾਰੀਐ ਤਾ ਪਾਛੇ ਪਦ ਸਭ ਸੋ ਬਹੁਰ ਸੁਧਾਰੀਐ ਸਤਰ ਸ਼ਬਦ ਕੋ ਤਾਕੇ ਅੰਤ ਬਖਾਨੀਐ ਓ ਸਗਲ ਤੁਕੇ ਨਾਮ ਸੋ ਹੀ ਮੈਂ ਜਾਣੀਐ ਉਧਰ ਸੇਤ ਚਰਮਾਦ ਉਚਾਰਨ ਕੀਦੀਐ ਤਾਕੇ ਪਾਛੇ ਬਹੁਰ ਨਾਥ ਪਦ ਦੀਦੀਐ ਤਾਕੇ ਪਾਛੇ ਰਿਪ ਪਦ ਬਹੁਰ ਉਚਾਰੀਐ ਹੋ ਨਾਮ ਤੁਕੇ ਸਭੀ ਚਤੁਰ ਵਿਚਾਰੀਐ ਚਉਪਈ ਕ੍ਰਿਸ਼ਨਾ ਪਿਸ਼ਟ ਚਰਮਾਦ ਵਿਚਾਰੋ ਤਾ ਪਾਛੇ ਨਾਇਕ ਪਦ ਡਾਰੋ ਸਤਰ ਸ਼ਬਦ ਕੋ ਬੌਰ ਬਖਾਨੋ ਨਾਮ ਤੁਮਖ ਕੇ ਸਗਲ ਪਛਾਨੋ ਚਾਰ ਨੇਤਰ ਸ਼ਬਦ ਆਦ ਉਚਾਰੋ ਤਾ ਪਾਛੇ ਪਤ ਸ਼ਬਦ ਵਿਚਾਰੋ ਨਾ ਸ਼ਬਦ ਕਹ ਬੌਰੋ ਦੀਜੈ ਨਾ ਤੁਫੰਗ ਚੀਨ ਚਿਤ ਲੀਜੈ ਨੈਨ ਹੋ ਤੁਮ ਪਦ ਆਦ ਉਚਾਰੋ ਨਾਇਕ ਪਦ ਪਾਛੈ ਦੈ ਡਾਰੋ ਸਤਰ ਸ਼ਬਦ ਕਹ ਬੌਰ ਬਖਾਨੋ ਨਾਮ ਤੁਮ ਕੇ ਸਭ ਜੀ ਜਾਨੋ ਦ੍ਰਿਗੀ ਸ਼ਬਦ ਕੋ ਆਦ ਬਖਾਨੋ ਤਾਪ ਛੈ ਨਾਇਕ ਪਦ ਠਾਨੋ ਸਤਰ ਸ਼ਬਦ ਕੋ ਬਹੁਰੋ ਜੈ ਨਾਮ ਤੁਫੰਗ ਚੀਨ ਚਿਤ ਲੀਜੈ ਚਖੀ ਸ਼ਬਦ ਕੋ ਆਦ ਉਚਾਰੋ ਤਾ ਪਾਛੇ ਰਿਪ ਪਦ ਦੇ ਡਾਰੋ ਸਤਰ ਸ਼ਬਦ ਕੋ ਬਹੁਰ ਬਖਾਨੋ ਸਾਬ ਸ੍ਰੀ ਨਾਮ ਤੁਖ ਕੇ ਜਾਣੋ ਮ੍ਰਿਗੀ ਅਧਿਪ ਕੋ ਆਦ ਉਚਾਰੋ ਤਾ ਪਾਛੇ ਪਾਤੀ ਪਦ ਦੇ ਡਾਰੋ ਸਤਰ ਸ਼ਬਦ ਕੋ ਬਹੁਰ ਬਖਾਨੋ ਨਾਮ ਤੁਖ ਕੇ ਸਭ ਪਹਿਚਾਨੋ ਮ੍ਰਿਗੀ ਰਾਟ ਸ਼ਬਦਾਤ ਪਨਿਜੈ ਤਾਂ ਪਾਛੇ ਪਾਤੀ ਪਦ ਕਹੁ ਦਿਜੈ ਸਤਰ ਸ਼ਬਦ ਕੋ ਚਾਰੋ ਨਾਮ ਤੁਮਕ ਕੇ ਸਭ ਜੀ ਧਾਰੋ ਮ੍ਰਿਗੀ ਇੰਦਰ ਸ਼ਬਦਾਤ ਬਖਾਨੋ ਤਾ ਪਾਛੇ ਨਾਇਕ ਪਦ ਥਾਨੋ ਤਾ ਪਾਛੇ ਰਿਪ ਸ਼ਬਦ ਪਨੀਜੈ ਨਾਮ ਤੁਭੰਗ ਚੀਨ ਚਿਤ ਲੀਜੈ ਮ੍ਰਿਗੀ ਏਸਰ ਕੋ ਆਦ ਉਚਰੀਐ ਤਾ ਪਾਛੇ ਪਾਤੀ ਪਦ ਦੈ ਡਰੀਐ ਸਤਰ ਸ਼ਬਦ ਕੋ ਅੰਤ ਬਖਾਨੋ ਨਾਮ ਤੁਭੰਗ ਸਗਲ ਪਹਿਚਾਨੋ ਅੜਿਲ ਮ੍ਰਿਗੀ ਰਾਜ ਕੋ ਆਦ ਉਚਾਰਨ ਕੀਜੀਐ ਤਾਕੇ ਪਾਛੇ ਨਾਇਕ ਪਦ ਕਹਿ ਦੀਜੀਐ ਸਤਰ ਸ਼ਬਦ ਕੋ ਤਾਕੇ ਅੰਤ ਬਖਾਨੀਓ ਹੋ ਨਾਮ ਤੁਖ ਕੇ ਸਗਲ ਚਤੁਰ ਪਹਿਚਾਨੀਓ ਮ੍ਰਿਗੀ ਸ਼ਬਦ ਕੋ ਮੁਖਤੇ ਆਦ ਬਖਾਨੀਐ ਤਾਕੇ ਪਾਛੇ ਨਾਇਕ ਪਦ ਕੋ ਠਾਨੀਐ ਸਤਰ ਸ਼ਬਦ ਕੋ ਤਾਕੇ ਅੰਤ ਉਚਾਰਿਐ ਹੋ ਨਾਮ ਤੁਖ ਕੇ ਸਾਵੀ ਚਤੁਰ ਵਿਚਾਰੀਐ ਮੁਖ ਤੇ ਪ੍ਰਥਮ ਮ੍ਰਿਗੀ ਸੋ ਸ਼ਬਦ ਕੋ ਭਾਖੀਐ ਤਾਕੇ ਪਾਛੇ ਨਾਇਕ ਪਦ ਕੋ ਰਾਖੀਐ ਸਤਰ ਸ਼ਬਦ ਕੋ ਤਾਕੇ ਅੰਤ ਚਾਰੀਐ ਹੋ ਨਾਮ ਤੁਮਕ ਕੇ ਸਕਲ ਚਤਰ ਚਿਤ ਧਾਰੀਐ ਚੌਪਈ ਮ੍ਰਿਗੀ ਅਨਜ ਕੋ ਆਦ ਚਾਰੋ ਤਾ ਪਾਛੇ ਨਾਇਕ ਪਦ ਡਾਰੋ ਸਤਰ ਸ਼ਬਦ ਕੋ ਬਹੁਰ ਪ੍ਰਮਾਨੋ ਨਾਮ ਤੁਫੰਗ ਸਕਲ ਜੀ ਜਾਣੋ ਮ੍ਰਿਗੀ ਅਨਜ ਕੋ ਆਦ ਚਾਰੋ ਤਾ ਪਾਛੇ ਨਾਇਕ ਪਦ ਡਾਰੋ ਸਤਰ ਸ਼ਬਦ ਬਹੁਰੋ ਸੋ ਬਖਾਨੋ ਸਭ ਸ੍ਰੀ ਨਾਮ ਤੁਮਕ ਕੇ ਜਾਨੋ ਮ੍ਰਿਗੀ ਅਨੰਦ ਸ਼ਬਦਾਦ ਉਚਾਰੋ ਨਾਇਕ ਪਦ ਪਾਛੈ ਦੈ ਡਾਰੋ ਸਤਰ ਸ਼ਬਦ ਕੋ ਬਹੁਰ ਬਖਾਨੋ ਨਾ ਤੁਫੰਗ ਸਬੈ ਜੀ ਜਾਨੋ ਮ੍ਰਿਗੀ ਰਵਣ ਸ਼ਬਦਾਤ ਪਨਿਜੈ ਤਾ ਪਾਛੇ ਨਾਇਕ ਪਦ ਦਿਜੈ ਸਤਰ ਸ਼ਬਦ ਕੋ ਬਹੁਰ ਬਖਾਨੋ ਸਭ ਸ੍ਰੀ ਨਾਮ ਤੁਪਕ ਕੇ ਜਾਣੋ ਮ੍ਰਿਗ ਜਾਇਕ ਪਦ ਆਦ ਬਖਾਨੈ ਤਾ ਪਾਛੇ ਨਾਇਕ ਪਦ ਠਾਨੈ ਸਤਰ ਸ਼ਬਦ ਕੋ ਬਹੁਰ ਪਨਿਜੈ ਨਾਮ ਬਧੂਕ ਜਾਣ ਜੀ ਲਿਜੈ ਦੋਹਰਾ ਆਦ ਜਾ ਉਚਰ ਕੈ ਪਤ ਰਿਪ ਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੋ ਕਬ ਸੁਧਾਰ ਤ੍ਰਿਣ ਚਰ ਆਦ ਉਚਾਰ ਕੈ ਪਾਤੀ ਅਰ ਬਹੁਰ ਉਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੁਰ ਸਵਾਰ ਡਿਲ ਤ੍ਰਿਣ ਚਰ ਪਦ ਕੋ ਆਦ ਉਚਾਰਨ ਕੀਜੀਐ ਨਾਥ ਸ਼ਬਦ ਕੋ ਤਾਕੇ ਪਾਛੈ ਦੀਜੀਐ ਸਤੁਰ ਸ਼ਬਦ ਕੋ ਤਾਕੇ ਅੰਤ ਵਖਾਨੀਐ ਹੋ ਸਕਲ ਤੁਪਖ ਕੇ ਨਾਮ ਸੋ ਚਤੁਰ ਪਛਾਨੀਐ ਤ੍ਰਿਣ ਭਖ ਪਦ ਕੋ ਆਦ ਉਚਾਰਨ ਕੀਜੀਐ ਨਾਇਕ ਪਦ ਕੋ ਤਾਕੇ ਪਾਛੇ ਦੀਜੀਐ ਸਤਰ ਸ਼ਬਦ ਕੋ ਤਾਕੇ ਅੰਤ ਚਾਰਿਐ ਹੋ ਸਕਲ ਤੁਪਕ ਕੇ ਨਾਮ ਪ੍ਰਵੀਨ ਵਿਚਾਰਿਐ ਚਉਪਈ ਤ੍ਰਿਣ ਹਾ ਪਦ ਕੋ ਆਦ ਬਖਾਨੋ ਤਾ ਪਾਛੇ ਨਾਇਕ ਪਦ ਠਾਨੋ ਸਤਰ ਸ਼ਬਦ ਕੋ ਬਹੁ ਉਚਾਰੋ ਨਾਮ ਤੁਪਕ ਕੇ ਸਕਲ ਵਿਚਾਰੋ ਅੜਿਲ ਤ੍ਰਿਣ ਹਾਤਰੀ ਕੋ ਆਦ ਉਚਾਰਨ ਕੀਜੀਐ ਤਾਕੇ ਪਾਛੇ ਨਾਥ ਸ਼ਬਦ ਕੋ ਦੀਜੀਐ ਤਾਕੇ ਪਾਛੇ ਸਤਰ ਸ਼ਬਦ ਕੋ ਠਾਨੀਐ ਉਹ ਸਗਲ ਤੁਪਕ ਕੇ ਨਾਮ ਚਤੁਰ ਚਿਤ ਜਾਨੀਐ ਤ੍ਰਿਣ ਪੱਛੀ ਕੋ ਆਦ ਬਖਾਨਨ ਕੀਜੀਐ ਨਾਇਕ ਪਦ ਕੋ ਤਾਕੇ ਪਾਛੇ ਦੀਜੀਐ ਸਤਰ ਸ਼ਬਦ ਕੋ ਕਹੀਓ ਬਹੁ ਸੁਧਾਰ ਕੈ ਹੋ ਨਾਮ ਤੁਪਕ ਕੇ ਜੋ ਸਗਲ ਵਿਚਾਰ ਕੈ ਤ੍ਰਿਣ ਹਾਰਿ ਕੋ ਆਦ ਬਖਾਨਨ ਕੀਜੀਐ ਨਾ ਸ਼ਬਦ ਕੋ ਤਾਕੇ ਪਾਛੇ ਦੀਜੀਐ ਸਤਰ ਸ਼ਬਦ ਕੋ ਤਾਕੇ ਅੰਤ ਬਖਾਨੀਐ ਹੋ ਨਾਮ ਤੁਮਕ ਕੇ ਸਗਲ ਚਤੁਰ ਪਹਿਚਾਨੀਐ ਦੋਹਰਾ ਤ੍ਰਿਣ ਰਿਪ ਆਦ ਉਚਾਰ ਕੈ ਪਤ ਰਿਪ ਅੰਤ ਉਚਾਰ ਸਭ ਹੀ ਨਾਮ ਤੁਖੰਗ ਕੇ ਲੀਜੋ ਸੁਰ ਸੁਧਾਰ ਚਉਪਈ ਤ੍ਰਿਣ ਰਿਪ ਆਦ ਉਚਾਰਨ ਕੀਜੈ ਤਾ ਪਾਛੇ ਨਾਇਕ ਪਦ ਦੀਜੈ ਸਤਰ ਸ਼ਬਦ ਕੋ ਭਵਰ ਉਚਾਰੋ ਨਾਮ ਤੁਖ ਕੇ ਸਗਲ ਵਿਚਾਰੋ ਪੂਜਾਂ ਤਕ ਸਬਦਾਦ ਉਚਾਰੋ ਨਾਇਕ ਤਾ ਪਾਛੇ ਪਦ ਡਾਰੋ ਸਤਰ ਸ਼ਬਦ ਕੋ ਔਰ ਪਣੀਜੈ ਨਾਮ ਤਫੰਗ ਚੀਨ ਚਿਤ ਲਿਜੈ ਪ੍ਰਥੀਜ ਅਰ ਸ਼ਬਦਾਦ ਉਚਾਰੋ ਤਾ ਪਾਛੇ ਨਾਇਕ ਪਦ ਡਾਰੋ ਸਤਰ ਸ਼ਬਦ ਕੋ ਔਰ ਬਖਾਨੋ ਨਾਮ ਤੁਮਕ ਕੇ ਸਭ ਪਹਿਚਾਨੋ ਅੜਿਲ ਭੂ ਸੁਤ ਰਿਪ ਸ਼ਬਦਾਦ ਬਖਾਨਨ ਕੀ ਦੀਐ ਤਾ ਕੇ ਪਾਛੇ ਬਹੁਰਨਾਥ ਪਦ ਦੀਜੀਐ ਸਤਰ ਸ਼ਬਦ ਕੋ ਤਾਕੇ ਅੰਤ ਉਚਾਰਿਐ ਓ ਸਕਲ ਤੁਪਕ ਕੇ ਨਾਮ ਪ੍ਰਵੀਨ ਵਿਚਾਰਿਐ ਚਉਪਈ ਔਰਵੇ ਸ਼ਬਦ ਸੁਆਦ ਉਚਾਰੋ ਰਿਪ ਨਾਇਕ ਪਾਛੇ ਪਦ ਡਾਰੋ ਸਤਰ ਸ਼ਬਦ ਕੋ ਬੌਰ ਪਣੀਜੈ ਨਾਮ ਤੁਪੰਗ ਚੀਨ ਚਿਤ ਲਿਜੈ ਬੈ ਸੁੰਦਰ ਜਾ ਸਤਰ ਉਚਾਰੋ ਨਾਇਕ ਸ਼ਬਦ ਅੰਤ ਦੈ ਡਾਰੋ ਸਤਰ ਸ਼ਬਦ ਕੋ ਬੌਰ ਉਚਰੀਐ ਨਾਮ ਬੰਦੂਕ ਚਿਤ ਮੈਂ ਧਰੀਐ ਧੂਰ ਨਿਆਦ ਉਚਾਰਨ ਕੀਜੈ ਜਾ ਰਿਪ ਪਦ ਕੋ ਪਾਛੈ ਦੀਜੈ ਸਤਰ ਸ਼ਬਦ ਕੋ ਬੌਰ ਬਖਾਨੋ ਨਾਮ ਤੁਮਕ ਕੇ ਸਗਲ ਪਛਾਨੋ ਦੋਈ ਪਨਿ ਆਦ ਸ਼ਬਦ ਕੋ ਦੀਜੈ ਜਾ ਪਾਛੇ ਚਾਰ ਸ਼ਬਦ ਭਨਿਜੈ ਸਤਰ ਸ਼ਬਦ ਕੋ ਬੌਰ ਉਚਾਰੋ ਨਾਮ ਤੁਮਕ ਕੇ ਸਗਲ ਸਵਾਰੋ ਸ੍ਰਿਸ਼ਟਿਨ ਪਦ ਕੋ ਆਦ ਉਚਾਰੋ ਜਾ ਕਹਿ ਚਰ ਪਾਛੇ ਦਾ ਡਾਰੋ ਸਤਰ ਸ਼ਬਦ ਕੋ ਬੌਰ ਭਨਿਜੈ ਨਾਮ ਤੁਹੰਗ ਚੀਨ ਚਿਤ ਲੀਜੈ ਕਰਨ ਸ਼ਬਦ ਕੋ ਆਦ ਵਿਚਾਰੋ ਜਾ ਚਰ ਪਦ ਪਾਛੇ ਤਿਹ ਡਾਰੋ ਸਤਰ ਸ਼ਬਦ ਕੋ ਬਹੁਰ ਬਖਾਨੋ ਸਭ ਸ੍ਰੀ ਨਾਮ ਤੁਖ ਕੇ ਜਾਣੋ ਤਰਾ ਸ਼ਬਦ ਕੋ ਆਦ ਬਖਾਨੋ ਜਾ ਚਰ ਪਦ ਪਾਛੇ ਤਿਹ ਠਾਨੋ ਸਤਰ ਸ਼ਬਦ ਕੋ ਬਹੁਰ ਉਚਾਰੋ ਨਾਮ ਤੁਹੰਗ ਸਗਲ ਚਿਤ ਧਾਰੋ ਦੋਹਰਾ ਭੂਮ ਜੀ ਆਦ ਉਚਾਰ ਕੈ ਚਾਰ ਪਦ ਬਹੁਰ ਉਚਾਰ ਰਿਪ ਕਹਿ ਨਾਇਕ ਤੁਹੰਗ ਕੇ ਲੀਝੋ ਸੋ ਕਬ ਸੁਧਾਰ ਚਉ ਪਈ ਦ੍ਰੁਮਣੀ ਆਦ ਉਚਾਰਨ ਕੀਜੈ ਜਾ ਚਰ ਕਹਿ ਨਾਇਕ ਪਦ ਦੀਜੈ ਸਤਰ ਸ਼ਬਦ ਕੋ ਬੌਰ ਬਖਾਨੋ ਨਾਮ ਤੁਮਕ ਕੇ ਸਭ ਪਹਿਚਾਨੋ ਬ੍ਰਿਥ ਨਿਧ ਆਦ ਉਚਾਰਨ ਕੀਜੈ ਚਰ ਨਾਇਕ ਪਾਛੇ ਪਦ ਦੀਜੈ ਸਤਰ ਸ਼ਬਦ ਕੋ ਬੌਰ ਪਣੀਜੈ ਨਾ ਤੁਫੰਗ ਚੀਨ ਚਿਤ ਲੀਜੈ ਕਰ ਈਸ਼ਰਣੀ ਆਦ ਬਖਾਨੋ ਤਾ ਪਾਛੇ ਜਾ ਚਰ ਪਦ ਖਾਨੋ ਸਤਰ ਸ਼ਬਦ ਕੋ ਬੌਰ ਬਖਾਨੋ ਸਭ ਸ੍ਰੀ ਨਾਮ ਤੁਮਕ ਕੇ ਜਾਨੋ ਤਰਾ ਰਾਟਣੀ ਆਦ ਵਿਚਾਰੋ ਜਾ ਨਾਇਕ ਚਰ ਸ਼ਬਦ ਵਿਚਾਰੋ ਸਭ ਸ੍ਰੀ ਰਾਮ ਤੁਮ ਕਹੇ ਜਾਨੋ ਜਾ ਮੈਂ ਕਿਛੂ ਭੇਦ ਨਹੀਂ ਮਾਨੋ ਅੜਿਲ ਬਾਰਦਨੀ ਸ਼ਬਦ ਆਦ ਉਚਾਰਨ ਕੀਜੀਐ ਜਾ ਚਰ ਨਾਇਕ ਸ਼ਬਦ ਅੰਤ ਤਿਹ ਦੀਜੀਐ ਸਤਰ ਸ਼ਬਦ ਕੋ ਧਾਕੇ ਅੰਤ ਉਚਾਰੀਐ ਹੋ ਸਕਲ ਤੁਪ ਕੇ ਨਾਮ ਚਤੁਰ ਚਿਤ ਧਾਰੀਐ ਸਾ ਮੁਦਰਨ ਸ਼ਬਦ ਆਦ ਉਚਾਰੋ ਜਾਣ ਕੈ ਜਾ ਚਰ ਪਦ ਤਾਕੇ ਪੁਨ ਪਾਛੇ ਠਾਨ ਕੈ ਸਤਰ ਸ਼ਬਦ ਕੋ ਤਾਕੇ ਅੰਤ ਉਚਾਰਿਐ ਹੋ ਸਕਲ ਤੁਪਕ ਕੇ ਨਾਮ ਪ੍ਰਵੀਨ ਵਿਚਾਰਿਆ ਨੀਰ ਰਾਸ ਕੋ ਆਦ ਉਚਾਰਨ ਕੀਜੀਐ ਜਾ ਚਰਨਾਇਕ ਸ਼ਬਦ ਅੰਤ ਤਿਹ ਦੀਜੀਐ ਸਤਰ ਸ਼ਬਦ ਕੋ ਤਾਕੇ ਅੰਤ ਵਖਾਨੀਐ ਹੋ ਸਕਲ ਤੁਪਕ ਕੇ ਨਾਮ ਸਾਚ ਪਹਿਚਾਨੀਐ ਚਉਪਈ ਨੀਰਾ ਲੈ ਨੀ ਆਦ ਉਚਾਰੋ ਜਾ ਚਰਨਾਇਕ ਬਹੁਰ ਵਿਚਾਰੋ ਤਾਕੇ ਅੰਤ ਸਤਰ ਪਦ ਦੀਜੈ ਨਾ ਤੁਫੰਗ ਚੀਨ ਚਿਤ ਲੀਜੈ ੜਿਲ ਨੀਰਧਨੀ ਸ਼ਬਦ ਆਦ ਵਿਚਾਰੋ ਜਾਣ ਕੈ ਜਾ ਚਰਨਾਇਕ ਪਦ ਕੋ ਪਾਛੇ ਢਾਨ ਕੈ ਸਤਰ ਸ਼ਬਦ ਕੋ ਤਾਕੇ ਅੰਤ ਉਚਾਰਿਐ ਹੋ ਸਗਲ ਤੁਭ ਕੇ ਨਾਮ ਪ੍ਰਵੀਨ ਵਿਚਾਰਿਐ ਦੋਹਰਾ ਬਾਰਾ ਲੈਣੀ ਆਦ ਕੈ ਜਾ ਚਰ ਪਥ ਪਦ ਦੇਹੋ ਸਤਰ ਸ਼ਬਦ ਪੁਨ ਭਾਖੀਐ ਨਾਮ ਤੁਕ ਲਖ ਲੇਹੋ ਅੜਿਲ ਜਲ ਰਾਸਨਨੀ ਆਦ ਉਚਾਰਨ ਕੀਦੀਐ ਜਾ ਚਰਨਾਇਕ ਪਾਤੇ ਪਾਛੇ ਦੀਦੀਐ ਸਤਰ ਸ਼ਬਦ ਕੋ ਤਾਕੇ ਅੰਤੁ ਚਾਰਿਐ ਉਹ ਸਕਲ ਤੁਬਕੇ ਨਾਮ ਸੁਖ ਵਿਚਾਰਿਐ ਚਉਪਈ ਕੰਨੀ ਧਣੀ ਸ਼ਬਦ ਆਤਮਨੀ ਜੈ ਜਾਚਰ ਕਹਿ ਨਾਇਕ ਦੀ ਜੈ ਸਤਰ ਸ਼ਬਦ ਕੋ ਅੰਤ ਵਿਚਾਰੋ ਨਾ ਤੁਮ ਕੇ ਸਗਲ ਵਿਚਾਰੋ ਅੰਬਜਨੀ ਸ਼ਬਦ ਆਤਮ ਖਾਨੋ ਜਾਚਰ ਕਹਿ ਨਾਇਕ ਪਦ ਠਾਨੋ ਸਤਰ ਸ਼ਬਦ ਕੋ ਬਹੁਰ ਪਣੀਜੈ ਨਾ ਤੁਫੰਗ ਚੀਨ ਚਿਤ ਲੀਜੈ ਜਲਨੀ ਆਤਮ ਖਾਨਨ ਕੀਜੈ ਜਾਚਰ ਪਦ ਪਾਛੇ ਪਦ ਦੀਜੈ ਸਤਰ ਸ਼ਬਦ ਕੋ ਅੰਤ ਬਖਾਨੋ ਨਾ ਤੁਮ ਕੇ ਸਗਲ ਪਛਾਨੋ ਪਾਨਣ ਆਦ ਉਚਾਰਨ ਕੀਜੈ ਜਾ ਚਰ ਪਤ ਸ਼ਬਦਾਂਤ ਭਣੀਜੈ ਸਤਰ ਸ਼ਬਦ ਕੋ ਬਹੁਰ ਉਚਾਰੋ ਨਾਮ ਤੁਕ ਕੇ ਸਗਲ ਵਿਚਾਰੋ ਅੰਬਜਨੀ ਸਬਦਾਂਤ ਭਣੀਜੈ ਜਾ ਚਰ ਪਤ ਸ਼ਬਦਾਂਤ ਕਹੀਜੈ ਸਤਰ ਸ਼ਬਦ ਬਹੁਰ ਤੁਮ ਠਾਨੋ ਨਾਮ ਤੁਕ ਕੇ ਸਾ ਪਹਿਚਾਨੋ ਦੋਹਰਾ ਬਾਰਣੀ ਆਦ ਉਚਾਰ ਕੈ ਜਾ ਚਰ ਧਰ ਪਦ ਦੇਹੋ ਸਤਰ ਉਚਾਰ ਤੁ ਫੰਗ ਕੇ ਨਾਮ ਚਤੁਰ ਲਖ ਲੇਹੋ ਅੜਿਲ ਬਾਰਜਨੀ ਸ਼ਬਦ ਆਦ ਵਿਚਾਰੋ ਜਾਣ ਕੈ ਜਾ ਚਰਿ ਪਤ ਪਦ ਕੋ ਤੇ ਪਾਛੇ ਠਾਨ ਕੈ ਸਤਰ ਸ਼ਬਦ ਕੋ ਤਾਕੇ ਅੰਤ ਵਿਚਾਰ ਕੈ ਹੋ ਸਕਲ ਤੁਪਕੇ ਨਾਮ ਸੋ ਲਿਓ ਵਿਚਾਰ ਕੈ ਜਲ ਨਿਧਨੀ ਸ਼ਬਦ ਆਦ ਉਚਾਰਨ ਐ ਜਾ ਚਰ ਕਹਿ ਨਾਇਕ ਪਦ ਬਹਰੋ ਐ ਸਤਰ ਸ਼ਬਦ ਕੋ ਤਾਕੇ ਅੰਤ ਉਚਾਰੀਐ ਹੋ ਸਕਲ ਤੁਪਕੇ ਨਾਮ ਪ੍ਰਵੀਨ ਵਿਚਾਰੀਐ ਮੇਘ ਜਨੀ ਸਬਦਾਤ ਵਿਚਾਰੋ ਜਾ ਚਰ ਕਹਿ ਨਾਇਕ ਪਦ ਡਾਰੋ ਸਤਰ ਸ਼ਬਦ ਕੋ ਬਹੁਰ ਪਣੀਜੈ ਨਾਮ ਤੁਫੰਗ ਜਾਨ ਜੀ ਲਿਜੈ